ਇਹਨਾਂ ਨਜ਼ਮਾਂ ਵਿੱਚੋਂ ਮੈਂ ਜ਼ਿਆਦਾ ਨਜ਼ਮਾਂ ਪੇਸ਼ ਕੀਤੀਆਂ ਨੇ ਮੈਂ ਅਜਿਹਾ ਸ਼ਾਇਰ ਨਹੀਂ ਕਿ ਮੇਰੇ ਤੇ ਕਵਤਾ ਉਤਰਦੀ ਹੋਵੇ ਕਿ ਗੈਬੋਂ ਮੇਰੇ ਤੇ ਮਸਨੂਨ ਆਉਂਦੇ ਹੋਣ ਇਹ ਸ਼ਾਇਰੀ ਮੇਰਾ ਆਲ ਦੁਆਲਾ ਹੈ ਜੋ ਮੈਂ ਮਹਿਸੂਸ ਕਰਦਾ ਉਸ ਨੂੰ ਉਲੀਕਣ ਦੀ ਕੋਸ਼ਿਸ਼ ਕਰਦਾ ਇਹ ਵੱਖਰੀ ਗੱਲ ਹੈ ਇਸ ਕੋਸ਼ਿਸ਼ ਵਿੱਚ ਕਾਚੇ ਜਾਂ ਪੱਕੇ ਬਾਹਰ ਸੂਰਤ ਇਹ ਮਿਰਜ਼ਾ ਸਾਹਿਬ ਦੀ ਮੁਹੱਬਤ ਨੇ ਤੇ ਉਹਨਾਂ ਨੇ ਮੈਨੂੰ ਦਾ ਆਖਿਆ ਕਈ ਬਵਾਰ ਆਖਿਆ ਇੱਕ ਬੜੇ ਪੇਂਟਰ ਦਾ ਆਖਣਾ ਵੀ ਬੜੀ ਵੱਡੀ ਗੱਲ ਇਹਨਾਂ ਸਮੇਂ ਚ ਅਬਸਟ੍ਰੈਕਟ ਦੀਆਂ ਸ਼ਕਲਾਂ ਵੀ ਤੇ ਤਜਰੀਬ ਹੀ ਕਿਸੇ ਹੱਦ ਤੱਕ ਇੱਕ ਨਵੀਂ ਗੱਲ ਪੈਦਾ ਕਰਦੀ ਹੈ ਜਿਵੇਂ ਅਦਾ ਤਰੀ ਨੇ ਕਿਹਾ ਸੀ ਕਿ ਸ਼ਾਇਦ ਇਹ ਦੋਨੇ ਅੱਖਾਂ ਝੂਠ ਬੋਲਦੀਆਂ ਹੋਣ ਕੋਈ ਤਰੀਜੀ ਅੱਖ ਇਹ ਨਜ਼ਮਾਂ ਮੇਰੀਆਂ ਤੀਜੀ ਚੌਥੀ ਜਾਂ ਪੰਜਵੀਂ ਅੱਖਾਂ ਦੀਆਂ ਨਜ਼ਮਾਂ ਨੇ ਲੇਕਿਨ ਕਦੇ ਕਦੇ ਨਜ਼ਮਾਂ ਕੱਲੀ ਅੱਖ ਵੀ ਹੋ ਜਾਂਦੀ ਇੱਕ ਕਾਫੀ ਜੀ ਹੈ